ਜੋ ਪ੍ਰਭ ਰੱਖੇ ਆਪ ਤਿੰਨ ਕੋਈ ਨਾ ਮਾਰੀ ਅੰਦਰ ਨਾਮ ਧਾਨ ਸਦਾ ਗੁਣ ਸਾਰੀ ਜਿਨ੍ਹਾਂ ਨੂੰ ਪ੍ਰਭ ਆਪ ਰੱਖੇ ਉਹਨਾਂ ਨੂੰ ਕੌਣ ਮਾਰ ਸਕਦਾ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਅੰਦਰ ਹੀ ਨਾਮ ਧਾਨ ਉਹਨਾਂ ਦੇ ਅੰਦਰ ਨਾਮ ਧਾਨ ਹੁੰਦਾ ਸਦਾ ਗੁਣ ਸਾਰੀ ਸਾਰੇ ਗੁਣ ਹੁੰਦੇ ਨੇ ਗੁਣਾਂ ਦੀ ਸਾਰ ਹੁੰਦੀ ਹੈ ਉਹਨਾਂ ਨੂੰ ਗੁਣਾਂ ਦੀ ਸਮਝ ਹੁੰਦੀ ਸਾਰ ਗੁਣ ਉਹਨਾਂ ਦੇ ਅੰਦਰ ਹੁੰਦੇ ਨੇ ਸਾਰ ਗੁਣਾਂ ਦੀ ਸਮਝ ਹੁੰਦੀ ਹੈ ਉਹਨਾਂ ਨੂੰ ਹਾਂਜੀ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਅਗੰਮ ਟੇਕ ਹੈ ਉਹਨਾਂ ਦੇ ਅੰਦਰ ਨਾਮ ਦੀ ਟੇਕ ਹੈ ਅਗੰਮ ਟੇਕ ਕੀ ਹੈ ਏਕਾ ਟੇਕ ਅਗੰਮ ਅਗੰਮ ਜਿਹੜੀ ਸੋਚੀ ਵੀ ਨਹੀਂ ਜਾ ਸਕਦੀ ਬੁੱਧੀ ਨਹੀਂ ਸਮਝ ਸਕਦੀ ਵੀ ਨਾਮ ਦੀ ਟੇਕ ਕਾਦੀ ਟੇਕ ਹੁੰਦੀ ਹੈ ਦੇਖਣ ਵਾਲੀ ਦੀ ਗਿਆਨ ਅੰਦਰ ਤੋਂ ਪਰੇ ਦੀ ਟੇਕ ਹੈ ਜਿਹੜੀ ਗਿਆਨ ਅੰਦਰ ਤੋਂ ਪਰੇ ਦੀ ਟੇਕ ਆਗਮ ਹੁੰਦੀ ਹੈ ਇੱਕ ਇੱਕ ਅਗਮ ਮਾਰਤਨ ਪ੍ਰਭ ਧਾਰੀ ਮਾਰ ਕਰਕੇ ਹਿਰਦੇ ਕਰਕੇ ਪ੍ਰਭ ਦੀ ਇੱਕ ਟੇਕ ਉਹਨਾਂ ਨੇ ਧਾਰਨ ਕੀਤੀ ਹੁੰਦੀ ਹੈ ਬੰਨੀ ਹੋਈ ਹੁੰਦੀ ਹੈ ਧਾਰਨ ਕੀਤੀ ਉਹਨਾਂ ਬੰਨੀ ਹੋਈ ਹੁੰਦੀ ਹੈ ਲੱਗਾ ਰੰਗ ਅਪਾਰ ਕੋਨਾ ਉਤਾਰੀ ਉਹਨਾਂ ਨੂੰ ਅਪਾਰ ਜਿਹੜਾ ਨਾਮ ਦਾ ਰੰਗ ਚੜਿਆ ਹੁੰਦਾ ਪਰ ਉਹ ਨਾਲ ਨਹੀਂ ਕੋਈ ਸਕਦਾ ਜਿਹੜੀ ਉਹਨਾਂ ਨੂੰ ਸੋਝੀ ਆਈ ਹੁੰਦੀ ਹੈ ਸੱਚ ਦੀ ਉਹ ਕੋਈ ਕਿੱਥੇ ਨਹੀਂ ਕਰ ਸਕਦਾ ਉੱਤਰ ਦੀ ਨਹੀਂ ਹੈ ਕਿਸੇ ਤੋਂ ਹਾਂਜੀ ਗੁਰਮੁਖੀ ਹਰ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰਹਾਰਈ ਗੁਰਮੁਖੀ ਹਰ ਗੁਣ ਗਾਏ ਗੁਰਮੁਖੀ ਹੁੰਦੇ ਹਰ ਗੁਣ ਦਾ ਗਾਇਨ ਕਰਦੇ ਨੇ ਸਹਿਜ ਸੁਖ ਸਾਰਈ ਸਹਿਜ ਸੁੱਖ ਦੇ ਵਿੱਚ ਟਿਕੇ ਰਹਿਣਾ ਨੇ ਸਾਰ ਸੁੱਖ ਸਹਿਜ ਸੁੱਖ ਉਹਨਾਂ ਨੂੰ ਪ੍ਰਾਪਤ ਰਹਿੰਦਾ ਨਾਨਕ ਨਾਮ ਨਿਧਾਨ ਹਿਰਦੇ ਉਤਾਰੀ ਨਾਮ ਨਿਧਾਨ ਆ ਜਿਹੜਾ ਹੁਕਮ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਦੇ ਨੇ ਹੁਕਮ ਨੂੰ ਮੰਨ ਕੇ ਰਹਿੰਦੇ ਨੇ ਪਾਣੀ ਦੇ ਅੰਦਰ ਰਹਿੰਦੇ ਨੇ ਹਾਲ ਵਾਂਗੂ ਪ੍ਰੋਗ ਕੇ ਰੱਖਦੇ ਨੇ ਨਾਮ ਨੂੰ ਹੁਕਮ ਨੂੰ ਹੁਕਮਾਂ ਦੇ ਪ੍ਰਗਟ ਰਹਿੰਦੇ ਹੁਕਮਾਂ ਜੁੜੇ ਰਹਿੰਦੇ ਨੇ ਹਾਰ ਰਹੀ ਦਾ ਭਾਵ ਹੈ ਵੀ ਜਿਵੇਂ ਹਾਰ ਪਰੋਇਆ ਹੁੰਦਾ ਮੈਂ ਹਾਰ ਆਪਣੇ ਜੁੜਿਆ ਰਹਿੰਦਾ ਆਪਣੇ ਗਲੇ ਚਾਰ ਹਰ ਵਕਤ ਰਹਿੰਦਾ ਐਵੇਂ ਹੁਕਮਾਂ ਦੇ ਧਾਰਨ ਕੀਤਾ ਰਹਿੰਦਾ ਠੀਕ ਹੈ ਜੀ ਇੱਥੇ ਸ਼ਲੋਕ 12 ਤੇ ਵਧੇਕ ਮਹੱਲਾ ਪੰਜਵਾਂ ਦੇ 6ਵੇਂ ਸ਼ਲੋਕ ਦੀ ਸਮਾਪਤੀ ਹੈ ਜੀ ਜੀ